ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹਾ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ ਕਹਿੰਦਾ ਬਿਰਹਾ ਬਿਰਹਾ ਦਾ ਰੌਲਾ ਦਾ ਸਾਰੇ ਹੀ ਪਾਉਂਦੇ ਨੇ ਬਿਰਹਾ ਬਿਰਹਾ ਕੂਕਦੇ ਨੇ ਸਾਰੇ ਬਿਰਹਾ ਬਿਰਹਾ ਦੀ ਉਦੋਂ ਪ੍ਰਚਾਰ ਸੀਗਾ ਵਿਰਹ ਵਿਰਹ ਦਾ ਪ੍ਰਚਾਰ ਮਾਰਕੀਟ ਦੇ ਵਿੱਚ ਸੰਤਾਂ ਦੇ ਕੋਲ ਥਾ ਤਾਂ ਬੋਲ ਰਿਹਾ ਉਹ ਜੋ ਗੱਲ ਮਾਰਕੀਟ ਦੇ ਵਿੱਚ ਹੁੰਦੀ ਹੈ ਉਸ ਵੇਲੇ ਉਸੇ ਦੀ ਚਰਚਾ ਹੁੰਦੀ ਹੁੰਦੀ ਹੈ ਇਹ ਚਰਚਾ ਦਾ ਵਿਸ਼ਾ ਸੀ ਧਰਮ ਦੇ ਖੇਤਰ 'ਚ ਚਰਚਾ ਦਾ ਵਿਸ਼ਾ ਵਿਯੋਗ ਸੀ ਉਹ ਵਿਰਹਾ ਕਹਿੰਦੇ ਸੀ ਵਿਯੋਗ ਕਹਿੰਦੇ ਗੱਲ ਤਾਂ ਇੱਕੋ ਹੀ ਹੈ ਸੰਜੋਗ ਵਿਯੋਗ ਇੱਕ ਯੋਗ ਹੈ ਇੱਕ ਵਿਯੋਗ ਹੈ ਯੋਗ ਹੈ ਜੁੜੇ ਹੋਏ ਦਾ ਨਾ ਜਿਹੜਾ ਜੁੜ ਗਿਆ ਜੋਗੀ ਹੈ ਨਹੀਂ ਤਾਂ ਬਿਯੋਗੀ ਹੈ ਉਹ ਉਹਨਾਂ ਚਿਰ ਤਾਂ ਬਿਯੋਗੀ ਹੈ ਜਿਹਨਾਂ ਦਾ ਜੋਗੀ ਹੈ ਨਹੀਂ ਹਾਂਜੀ ਬਿਰਾ ਬਿਰਹਾ ਆਖੀ ਹੈ ਆਖੀ ਹੈ ਬਿਰਹਾ ਤੂੰ ਸੁਲਤਾਨ ਖਰੀਦਾ ਜਿੱਦ ਤਨ ਬਿਰਹੋ ਬਿਰਹਾ ਤੂੰ ਸੁਲਤਾਨ ਬਿਰਾ ਸਾਰਿਆਂ ਦੇ ਉੱਤੇ ਅਤਲਵਾ ਰਾਜਾ ਇੱਕ ਜਿਵੇਂ ਰਾਜਾ ਹੁੰਦਾ ਨਾ ਸੁਲਤਾਨ ਰਾਜਾ ਤਾਂ ਸਾਰੇ ਹੀ ਨੇ ਰਾਜਾ ਤਾਂ ਆਪਣੀ ਮਰਜ਼ੀ ਦਾ ਸਾਰੇ ਹੀ ਨੇ ਜਿੰਨਾ ਜਰ ਆਪਣੀ ਮਰਜ਼ੀ ਦਾ ਸਾਰਾ ਹਰੇਕ ਕੋਈ ਰਾਜਾ ਮਨਵਾ ਰਾਜਾ ਨੂੰ ਮਨਵਾ ਰਾਜਾ ਦੇ ਉੱਤੇ ਜਿਹੜੀ ਬਿਰ ਹੈ ਸਾਰਿਆਂ ਨੂੰ ਉਹ ਸੁਲਤਾਨ ਸੁਲਤਾਨ ਹੁੰਦਾ ਛੋਟੇ ਰਾਜਾ ਦੇ ਉੱਤੇ ਵੱਡਾ ਰਾਜਾ ਬਿਰਹਾ ਦਾ ਰਾਜ ਹੈ ਸਾਰਿਆਂ ਤੇ ਵਿਯੋਗ ਸਾਰਿਆਂ ਵਾਸਤੇ ਦੁਖਦਾਈ ਹੈ ਆਪ ਤੇ ਵੱਡਾ ਜਿਹੜਾ ਰਾਜਾ ਹੁੰਦਾ ਦੁਖਦਾਈ ਹੁੰਦਾ ਉਸ ਤੋਂ ਸੁੱਖ ਨਹੀਂ ਮਿਲਦਾ ਹੁੰਦਾ ਕੋਈ ਰਿਆਸਤ ਦਾ ਰਾਜਾ ਜਿਵੇਂ ਸੂਬੇ ਦੀਆਂ ਗਵਰਨਮੈਂਟਾਂ ਸਾਰੀਆਂ ਸਾਡੇ ਤੋਂ ਦੁਖੀ ਨੇ ਕਿ ਮਨਮਰਜ਼ੀ ਦੀ ਇਹਨਾਂ ਦੀ ਜਲਦੀ ਨਹੀਂ ਮਨਵ ਇਹ ਤਾਂ ਚਾਹੁੰਦੇ ਨੇ ਸੈਂਟਰ ਸਾਡੇ ਥੱਲੇ ਚੱਲੇ ਅਸੀਂ ਜੋ ਕਹਿ ਦਈਏ ਸੈਂਟਰ ਉਹੀ ਬੰਨੇ ਪਰ ਸੈਂਟਰ ਕਿਵੇਂ ਮੰਨੇ ਕਿਹਦੀ ਕਿਹਦੀ ਮੰਨੇ ਉਹਨੇ ਸਾਰੇ ਇੱਕੋ ਜਿਹੇ ਨੇ ਇਸ ਕਰਕੇ ਜਿਹੜਾ ਉਤਲਾ ਹੁੰਦਾ ਅਫਸਰ ਉਹ ਹਮੇਸ਼ਾ ਦੁਖਦਾਈ ਹੁੰਦਾ ਮਾਇਆ ਦੇ ਵਿੱਚ ਸੁਲਤਾਨ ਜਿਹੜਾ ਹੈ ਸੁਲਤਾਨ ਦੇ ਨਾਲ ਥੱਲੇ ਦੇਖੋ ਨਾ ਉਹ ਰਾਜੇ ਸੀ ਧਾਰੀਏ ਉਹ ਵੀ ਦੁਖੀ ਉਹ 40 ਰਾਜੇ ਦੱਖਣ ਦੇ ਉਹ ਵੀ ਕੈਦ ਵਿੱਚ ਸੁਲਤਾਨ ਕੌਣ ਹੈ ਸੁਲਤਾਨ ਆਗਰੇ ਬੈਠਾ ਸੁਲਤਾਨ ਤਾਂ ਦੁਖਦਾ ਦਾ ਘਰ ਹੁੰਦਾ ਹੈ ਭੈ ਦਿੰਦਾ ਉਹ ਜਦੋਂ ਭੈ ਉਥੋਂ ਦੁੱਖ ਬੇਰਾ ਤੂੰ ਸੁਲਤਾਨ ਰੀਦਾ ਜਿਹੜਾ ਦੇ ਵਿੱਚੋਂ ਭੈ ਆਉਂਦੀ ਹੈ ਵਿਯੋਗ ਚੋਂ ਭੈ ਆਉਂਦੀ ਹੈ ਵਿਯੋਗ ਚਿੰਤਾ ਦਾ ਕਾਰਨ ਬੇਰਾ ਤੂੰ ਸੁਲਤਾਨ ਸੁਲਤਾਨ ਚਿੰਤਾ ਦਾ ਕਾਰਨ ਹੁੰਦਾ ਹਾਂਜੀ ਰੀਦਾ ਜਿੱਦ ਤਨ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ ਪਰ ਜਿੱਥੇ ਬਿਰਹਾ ਪੈਦਾ ਨਹੀਂ ਹੁੰਦੀ ਉਹ ਮਸਾਨ ਵਿਰਹਾ ਪੈਦਾ ਹੁੰਦੀ ਹੈ ਤਚਿੰਤਾ ਨਾਲ ਪੈਦਾ ਹੁੰਦੀ ਹੈ ਪਰ ਵਿਰਹਾ ਬਿਨਾ ਪ੍ਰਾਪਤੀ ਕੁਝ ਨਹੀਂ ਵਿਰਹਾ ਬਿਨਾ ਪ੍ਰਾਪਤੀ ਕੁਝ ਨਹੀਂ ਜੇ ਵਿਰਹਾ ਪੈਦਾ ਨਹੀਂ ਹੁੰਦੀ ਤਾਂ ਪ੍ਰਾਪਤੀ ਹੈ ਨਹੀਂ ਜੇ ਬੱਚੇ ਨੂੰ ਚਿੰਤਾ ਹੈ ਨਹੀਂ ਤਾਂ ਉਹ ਪਾਸ ਨਹੀਂ ਹੋਣਾ ਉਹਨੇ ਪੜਨਾ ਹੈ ਨਹੀਂ ਜੇ ਉਹਨੇ ਪਾਸ ਹੋਣਾ ਤਾਂ ਉਹਨੂੰ ਚਿੰਤਾ ਜ਼ਰੂਰ ਰਹਿਣੀ ਪੈਣੀ ਹੈ ਚਿੰਤਾ ਰੱਖਣੀ ਪੈਣੀ ਹੈ ਚਿੰਤਾ ਦੁਖਦਾਈ ਹੈ ਪਰ ਪ੍ਰਾਪਤੀ ਦਾ ਵੀ ਕਾਰਨ ਹੈ ਚਿੰਤਾ ਹੀ ਪ੍ਰਾਪਤੀ ਦਾ ਕਾਰਨ ਹੈ ਜਿਹਦੇ ਅੰਦਰ ਵਿਰਹਾ ਪੈਦਾ ਨਹੀਂ ਹੁੰਦੀ ਸੋ ਤਨ ਜਾਣ ਮਸਾਨ ਉਹ ਕੀ ਹੈ ਮਸਾਨ ਕਹਿੰਦੇ ਨੇ ਜਦੋਂ ਇਹ ਸਰੀਰ ਜਾੜ ਦਿੰਦੇ ਨਾ ਅੱਗ ਨਾਲ ਉਹਦੇ ਕੋਲੇ ਜੇ ਬਾਦ ਨੇ ਹੱਡੀ ਆਉਣੀ ਉਹਨੂੰ ਮਸਾਨ ਕਹਿੰਦੇ ਨੇ ਜੋ ਸਰੀਰ ਦਾ ਕੋ ਵਾਇਦਾ ਨਾ ਜੜੇ ਦੇ ਬਾਅਦ ਉਹਨੂੰ ਮਸਾਨ ਕਹਿੰਦੇ ਨੇ ਕਹਿੰਦਾ ਮਸਾਨੀ ਦੇਤੀ ਰੁਪੀ ਪੀ ਕੇ ਵੱਡੀਆਂ ਹੁੰਡੀਆਂ ਦੇਤੀਆਂ ਪੀ ਕੇ ਮਾਸਟਰ ਡਰ ਜਾਂਦਾ ਨਾ ਉਹ ਹੱਡੀਆਂ ਇਹਨਾਂ ਗੜੀਆਂ ਹੋਈਆਂ ਹੱਡ ਵੱਜ ਰਹੇ ਨੇ ਬਾਕੀ ਤਾਂ ਕੋਈ ਦਿੰਦਾ ਨਹੀਂ ਸਵਾਏ ਹੋ ਜਾਂਦੀ ਆ ਹੱਡੇ ਵੱਜਦੇ ਨੇ ਉਹ ਮਸਾਨ ਹੈ ਬਸ ਬਾਅਦ ਵਿੱਚ ਮਸਾਨ ਨਿਸ਼ਾਨੀ ਹੈ ਅਫਲਾਨੇ ਦੀ ਹੱਡੀ ਹੈ ਬਾਕੀ ਤਾਂ ਦਿੰਦਾ ਕੋਈ ਨਹੀਂ ਬਸ